ਸਤ ਕਰ ਤਾਰ ਆਖ ਕੇ ਬਾਰੋ ਕੁੰਡਾ ਕਿਸੇ ਖੜਕਾਇਆ ਖੋਲ ਦਰਵਾਜ਼ਾ ਤੱਕ ਨਾਨਕੀ ਨਿਹਾਲ ਹੋ ਗਈ ਖੋਲ ਦਰਵਾਜ਼ਾ ਤੱਕ ਨਾਨਕੀ ਨਿਹਾਲ ਹੋ ਗਈ ਗਲੇ ਵੀਰ ਪਿਆਰੇ ਨੂੰ ਲਾਂਦੀ ਤੂੰ ਆਣ ਕੇ ਦਿਦਾਰ ਦੇ ਜਵੀਂ ਤੇਰੀ ਵੀਰ ਨ ਯਾਦ ਸਤਾਂਦੀ ਤੂੰ ਆਣ ਕੇ ਦਦਾਰ ਦੇ ਜਮੀ ਪਿਆਰ ਦੇ ਮਿਲਾਪ ਦੇ ਵਿੱਚੋਂ ਸੋਮਾ ਸੁਖਾਂ ਦਾ ਉਛਲ ਕੇ ਆਇਆ ਗਮੀਆਂ ਦੀ ਪੱਤ ਚੜ ਤੇ ਖੇੜਾ ਖੁਸ਼ੀਆਂ ਦਾ ਰਾਜ ਲਿਆਇਆ ਜਿਸ ਦੀ ਮਿਹਰ ਵਿੱਚ ਜੀਵਨ ਜਹਾਨ ਦਾ ਏ ਜਿਸ ਦੀ ਮਿਹਰ ਵਿੱਚ ਜੀਵਨ ਜਹਾਨ ਦਾ ਏ ਉਹਦਾ ਰਾਜ ਰਾਜ ਦਰਸ਼ਨ ਪਾਂਦੀ ਤੂੰ ਆਣ ਕੇ ਦਦਾਰ ਦੇ ਜਮੀ ਤੇਰੀ ਵੀਰਨ ਯਾਦ ਸਤਾਂਦੀ ਤੂੰ ਆਣ ਕੇ ਦਦਾਰ ਦੇ ਜਮੀ ਤੇਰੀ ਪੈਣ ਸਦਕੜੇ ਜਾਂਦੀ ਤੂੰ ਆਣ ਕੇ ਦਿਦਾਰ ਦੇ ਜਵੀਂ ਸੋ ਇਸ ਤਰੀਕੇ ਸਾ ਸੰਗ ਜੀ ਭੈਣ ਜੀ ਦੀ ਅਰਦਾਸ ਪਹੁੰਚੀ ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਸੋ ਆਪਾਂ ਫਿਰ ਸਾਰੇ ਗੱਜ ਕੇ ਰਾਂ ਇੱਕ ਵਾਰ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾ ਸੰਗਤ ਜੀ ਆਪਣਾ ਵੀ ਸਤਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਦਾ ਮਨ ਬਣ ਜਾਵੇ ਤੇ ਉਸ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਅਰਦਾਸ ਕਰੀਏ ਆਪਣੇ ਵਿੱਚੋਂ ਬਹੁਤ ਸਾਰੇ ਐਸੇ ਸਿੱਖ ਹੋਣਗੇ ਸਾਧ ਸੰਗਤ ਮੇਰੇ ਵਰਗੇ ਤੇ ਐਵੇਂ ਉਛਲ ਕੇ ਪੈ ਜਾਂਦੇ ਹਨ ਕਹਿ ਦਿੰਦੇ ਜੀ ਅੱਜ ਸਤਿਗੁਰੂ ਜੀ ਦਾ ਦਰਸ਼ਨ ਹੋਇਆ ਹੈ ਅੱਜ ਇਸ ਤਰ੍ਹਾਂ ਹੋਇਆ ਹੈ ਪਰ ਬਹੁਤ ਹੀ ਜੀਵ ਵੱਡੇ ਭਾਗਾਂ ਵਾਲੇ ਐਸੇ ਹਨ ਜਿਹੜੇ ਕਦੇ ਕਦਾਈ ਦੱਸਦੇ ਹਨ ਕਿ ਜਿਨ੍ਹਾਂ ਨੂੰ ਰੋਜ਼ ਹੀ ਦਰਸ਼ਨ ਹੋ ਜਾਂਦੇ ਹਨ ਪਰ ਫਿਰ ਵੀ ਜੇ ਉਹ ਅਰਦਾਸ ਕਰਦੇ ਰਹਿਣ ਜਿਨ੍ਹਾਂ ਨੂੰ ਰੋਜ਼ ਦਰਸ਼ਨ ਦਿੰਦੇ ਹਨ ਜਿਨ੍ਹਾਂ ਦੇ ਇੰਨੀ ਪ੍ਰਤੀਤ ਬਣ ਚੁੱਕੀ ਹੈ ਸਤਿਗੁਰ ਦੇ ਚਰਨਾਂ ਵਿੱਚ ਉਹ ਹੋਰਨਾਂ ਦੇ ਭਲੇ ਕਰਨ ਵਾਸਤੇ ਸੋ ਦਾਸ ਅੱਗੇ ਵੀ ਕਈ ਵਾਰਾਂ ਅਰਜ ਕਰਦਾ ਹੈ ਕਿ ਅੱਜ ਉਹ ਸਮਾਂ ਜਾ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਨਾ ਘੋਰ ਕਲਯੁਗ ਅੱਜ ਕਲਯੁਗ ਲੱਗੇ ਨੂੰ ਕਰੀਬ 2500 ਵਰਸ ਹੋ ਚੁੱਕੇ ਨੇ ਤੇ ਐਸ ਵੇਲੇ ਕਲਯੁਗ ਨਾ ਬਚਪਨ ਲੰਘ ਚੁੱਕਾ ਹੈ ਕਲਯੁਗ ਜਿਹਨੂੰ ਕਹਿੰਦੇ ਨਾ ਬਚਪਨ ਅਜੇ ਉਹ ਨੰਗਿਆ ਹੈ ਕਲਯੁਗ ਕੀ ਮਰਿਆਦ ਸਭ 4 ਲੱਖ 32 ਹਜ਼ਾਰ ਕਲਯੁਗ ਸਾਰਾ ਭੋਗ ਸੀ ਨਾਨਕ ਧਾਰੇ ਅਵਤਾਰ ਭਾਵ ਗੁਰੂ ਨਾਨਕ ਨੇ ਇਹ ਸਾਰੀ ਮਰਿਆਦਾ ਭੋਗਣੀ ਹੈ 70 ਜਾਮੇ ਭਗਤ ਜਨ 14 ਸਤਗੁਰ ਰਾਏ ਉਹ ਰਾਜੇ ਗੁਰੂ ਸੰਸਾਰ ਤੇ ਸਾਧ ਸੰਗਤ 14 ਤੇ 70 ਭਗਤਾਂ ਦੇ ਜਾਮੇ ਇਸ ਕਲਯੁਗ ਦੀ ਉਮਰ ਪੂਰਾ ਕਰਨਗੇ ਕਲਯੁਗ ਮੇ ਸਤਜੁਗ ਵਰਤਾਉ ਤਬੀ ਬਾਰਵਾਂ ਬਾਪ ਕਹਾਉ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਹਨ ਸਾਨੂੰ ਮਨ ਬਣਾਈ ਰੱਖਣਾ ਚਾਹੀਦਾ ਹੈ ਪਰ ਸਾਧ ਸੰਗਤ ਮਨ ਬਣਨਾ ਨਹੀਂ ਜੇ ਮਾਫ ਕਰਿਓ ਮੈਂ ਨਹੀਂ ਕਹਿ ਰਿਹਾ ਸਤਿਗੁਰੂ ਰਾਮ ਸਿੰਘ ਦਾ ਇਹ ਪਹਿਲਾ ਹੁਕਮ ਹੈ ਮੈਂ ਦਰਸ਼ਨ ਜ਼ਰੂਰ ਦਿਆਂਗਾ ਪਰ ਉਦੋਂ ਆਵਾਂਗਾ ਜਦੋਂ ਤੁਸੀਂ ਕਹਿਣਾ ਨਹੀਂ ਆਉਣਾ ਪਰ ਮੈਂ ਆ ਜਾਵਾਂਗਾ ਉਦੋਂ ਆਵਾਂਗਾ ਜਦੋਂ ਰੂੜੀ ਵਿੱਚ ਸਤਿਆ ਮੁੱਕ ਜਾਵੇਗੀ ਤੇ ਅੱਜ ਅਸੀਂ ਕਰੀਬ ਕਰੀਬ ਜਿੰਨੇ ਕੋ ਦਾਸ ਨੇ ਵੇਖੇ ਨੇ ਨਾ 50 ਕੋ ਪਰਸੈਂਟ ਐਸੇ ਨੇ ਜਿਨ੍ਹਾਂ ਦਾ ਅਜੇ ਵੀ ਦਾਵਾ ਹੈ ਕਿ ਸਤਿਗੁਰੂ ਰਾਮ ਸਿੰਘ ਨੇ ਆਉਣਾ ਹੈ 50 ਕੋ ਪਰਸੈਂਟ ਐਸੇ ਹੈਗੇ ਨੇ ਜਿਨ੍ਹਾਂ ਦਾ ਦਾਵਾ ਹੈ ਜੇ ਉਹਨਾਂ ਨੂੰ ਕਹੀਏ ਨਾ ਵੀ ਆ ਹੀ ਸਤਿਗੁਰੂ ਰਾਮ ਸਿੰਘ ਸਾਡੇ ਸਾਹਮਣੇ ਆ ਤੇ ਸਾਧ ਸੰਗਤ ਤੋਂ ਲੜ ਪੈਂਦੇ ਨੇ ਕਹਿੰਦੇ ਨਹੀਂ ਇਹ ਰੂਪ ਤੇ ਜ਼ਰੂਰ ਹੁੰਦਾ ਹੁਕਮ ਹੈ ਪਰ ਅਸਲੀ ਸਰੂਪ ਜਿਹੜਾ ਸਾਨੂੰ ਵਰਿਆਮ ਜੀ ਨੇ ਦਿੱਤਾ ਹੈ ਨਾ ਸਾਧ ਸੰਗਤ ਤੋਂ ਵਰਿਆਮ ਦੇ ਵਸ ਨਹੀਂ ਹੈ ਵਰਿਆਮ ਜੀ ਨੇ ਕਰੀਬ ਪਤਾ ਨਹੀਂ ਕਿੰਨੀਆਂ ਅਣਗਿਣਤ ਫੋਟੋਆਂ ਤਸਵੀਰਾਂ ਸਤਿਗੁਰਾਂ ਦੀਆਂ ਬਣਾਈਆਂ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਸਾਹਮਣੇ ਜਾਣ ਸੱਚੇ ਪਾਤਸ਼ਾਹ ਕਹਿਣਾ ਵਰਿਆਮ ਜੀ ਅਜੇ ਮੈਨੂੰ ਮੇਰੇ ਪ੍ਰੀਤਮ ਦੇ ਦਰਸ਼ਨ ਨਹੀਂ ਹੋਏ ਸਾਧ ਸੰਗਤ ਜਿਹੜੀ ਆ ਚੀਨੀ ਘੋੜੀ ਦੀ ਫੋਟੋ ਹੈ ਨਾ ਇਹ ਵਰਿਆਮ ਮੁਸੱਬਰ ਦੀ ਕਲਮ ਨਹੀਂ ਹੈ ਇਹ ਸਤਿਗੁਰੂ ਪ੍ਰਤਾਪ ਸਿੰਘ ਦੀ ਉਹ ਕਿਰਪਾ ਜਿਹੜੀ ਵਰਿਆਮ ਦੇ ਦਿਮਾਗ ਵਿੱਚ ਪੈਂਦਿਆਂ ਪੈਂਦਿਆਂ ਪੈ ਗਈ ਉਹਨੇ ਬਣਾ ਦਿੱਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਹਾ ਸੀ ਕਿ ਸਾਧ ਸੰਗਤ ਜੀ ਐਸ ਸਤਿਗੁਰੂ ਰਾਮ ਸਿੰਘ ਚੀਨੀ ਘੋੜੀ ਤੇ ਆ ਕੇ ਸਾਨੂੰ ਤੇ ਕਿਰਪਾ ਕਰਨੀ ਹੈ ਇਹ ਜਦੋਂ ਸਾਡਾ ਮਨ ਪ੍ਰਤੀਤ ਬਣੇਗੀ ਇੱਕ ਮੈਂ ਇਥੇ ਹੋਰ ਅਰਜ ਕਰਦਿਆਂ ਦਾਸ ਨੇ ਕਰੀਬ ਇਹੀ ਉਪਦੇਸ਼ ਜੋ ਅਰਜ ਕਰਨ ਲੱਗਾ 1980 ਦੇ 82 ਦੇ ਹੋਲੇ ਮਹੱਲਿਆਂ ਵਿੱਚ ਆਪ ਜੀ ਵੀ ਸੁਣਦੇ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਰਿਕਾਰਡ ਸੰਭਾਲਣ ਵਾਲਿਆਂ ਤੋਂ ਸਮਝ ਲਓ ਗਲਤੀ ਹੈ ਜਾਂ ਜੋ ਕੁਝ ਵੀ ਹੋਇਆ ਉਹ ਉਪਦੇਸ਼ ਬਹੁਤ ਘੱਟ ਸਾਨੂੰ ਮਿਲਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਸੀ ਸਤਿਗੁਰੂ ਰਾਮ ਸਿੰਘ ਦੇ ਹੁਕਮਾਂ ਪਰਥਾਏ ਕਿ ਸਾਧ ਸੰਗਤ ਜੀ ਆ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਤੁਸੀਂ ਬਣਿਆ ਵੇਖਦੇ ਹੋ ਨਾ ਲੜਾਈ ਇਹ ਦੂਜੇ ਧਰਮ ਦੀ ਹੈ ਤੁਹਾਨੂੰ ਉਦੋਂ ਪਤਾ ਲੱਗੇਗਾ ਜਿੱਦਣ ਘਰ ਵਿੱਚ ਅੱਗ ਲੱਗੀ ਸਾਸੰਗ ਤੇ ਮੇਰੇ ਮਨ ਵਿੱਚ ਬੜਾ ਸ਼ੰਕਾ ਸੀ ਦੂਸਰਾ ਸਵਾਲ ਕਿ ਸਾਧ ਸੰਗਤ ਜੀ ਆ ਜਿਹੜਾ ਭੈਣੀ ਸਾਹਿਬ ਨਾ ਇਹ ਬੋੜਾਂ ਦੀਆਂ ਮੁੱਢਾਂ ਤੋਂ ਪਛਾਣਿਆ ਜਾਏਗਾ ਬਾਕੀ ਕੋਈ ਨਹੀਂ ਪਛਾਣ ਸਕੇਗਾ ਇਹ ਦੋ ਗੁਪਤ ਰੂਪ ਸਨ ਸਾਧ ਸੰਗਤ ਜੀ ਦਾਸ ਨੇ ਮੇਰੇ ਪਿਤਾ ਦੇ ਵਿਦਿਆ ਗੁਰੂ ਸੰਤ ਜਗ ਸਿੰਘ ਜੀ ਆਠੈਣ ਵਿੱਚ ਰਹਿੰਦੇ ਸਨ ਉਹਨਾਂ ਕੋਲੇ ਇਸ ਉਪਦੇਸ਼ ਦੀ ਅਰਜ਼ ਕੀਤੀ ਕਿ ਸੰਤ ਜੀ ਕਿਰਪਾ ਕਰੋ ਆ ਦੋ ਉਪਦੇਸ਼ ਨੇ ਕੀ ਚੀਜ਼ ਹੈ ਸਾਧ ਸੰਗਤ ਉਹਨਾਂ ਸੰਤਾਂ ਦਾ ਹੁਕਮ ਹੋਇਆ ਕਿ ਸਰਜੀਤ ਇਹ ਤੂੰ ਵੇਖੇਗਾ ਜਿਹੜਾ ਹੈ ਨਾ ਹੁਕਮ ਕਿ ਆ ਅੱਗ ਬਾਹਰ ਲਿਆ 1947 ਦੂਜੇ ਧਰਮ ਦੀ ਹੈ ਉਦੋਂ ਪਤਾ ਲੱਗੂ ਜਦੋਂ ਘਰ ਵਿੱਚ ਲੱਗੀ ਤੇ ਸਤਗੁਰ ਨੇ ਐਸਾ ਭਾਣਾ ਵਰਤਾਇਆ ਆ 84 ਦੇ ਦੰਗਿਆਂ ਦੀ 28 ਤਰੀਕ ਨੂੰ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਚੰਡੀਗੜ੍ਹ ਤੋਂ ਅਸੀਂ ਸੱਤ ਸਰੀਰ ਹਜ਼ਾਰੀ ਬਾਗ ਵਿਹਾਰ ਨੂੰ ਵਰਨੀ ਕਰਨ ਤੁਰ ਪਏ ਤੇ 29 30 ਤਰੀਕ ਨੂੰ ਅਸੀਂ 29 ਤਰੀਕ ਨੂੰ ਆ ਕੇ ਡਾਲਟਨਗੰਜ ਉਤਰੇ ਉਥੋਂ ਖਰਚਾ ਲਿਆ ਤੇ ਸਵੇਰੇ ਫਿਰ ਟ੍ਰੇਨ ਫੜ ਲਈ ਕਿਸੇ ਨੂੰ ਪਤਾ ਨਹੀਂ ਸੀ 31 ਤਰੀਕ ਨੂੰ ਇੰਦਰਾ ਗਾਂਧੀ ਮਰ ਗਈ 84 ਦੇ ਦੰਗੇ ਦਾਸ ਨੇ 1 ਤਰੀਕ ਤੋਂ ਲੈ ਕੇ 19 ਤਰੀਕ ਨਾਲ ਆਪਣੀਆਂ ਇਹਨਾਂ ਅੱਖਾਂ ਨਾਲ ਬਿਹਾਰ ਵਿੱਚ ਬਕਾਰੋ ਸਟੀਲ ਫੈਕਟਰੀ ਤੇ ਹੋਰ ਬਿਹਾਰ ਦੇ ਇਲਾਕੇ ਵਿੱਚ ਜੋ ਜਿੰਦਾ ਸਾੜੇ ਗਏ ਸਤਿਗੁਰੂ ਦੀ ਜਗਜੀਤ ਸਿੰਘ ਦੀ ਕਿਰਪਾ ਨਾਲ ਅੱਜ ਦਾਸ ਵੀ ਤੁਹਾਡੇ ਸਾਹਮਣੇ ਹੈ ਲੇਕਿਨ ਘਰ ਵਾਲੇ ਤੇ ਮੇਰੀ ਵਾਈਫ ਨੇ ਰੋਣਾ ਧੋਣਾ ਮੁਕਾ ਲਿਆ ਸੀ 19 ਦਿਨ ਕਿਸੇ ਨਾਲ ਕੋਈ ਲਿੰਕ ਨਹੀਂ ਜੁੜਿਆ 3 ਮਹੀਨਿਆਂ ਬਾਅਦ ਬੀਬੀ ਅੰਮ੍ਰਿਤਸਰ ਵਾਲੀ ਜਿਹੜੀ ਉਹ ਗਿਆਨੀ ਗਿਆਨੀ ਸਿੰਘ ਦੇ ਘਰੋਂ ਗਿਆਨਣ ਵੱਜਦੀ ਹੈ ਤੇ ਮੰਡੀ ਵਾਲੀ ਬੀਬੀ ਹਰਪਾਇਣ ਕੌਰ 3 ਮਹੀਨਿਆਂ ਬਾਅਦ ਹਜ਼ਾਰੀ ਬਾਗ ਸਾਡੇ ਕੋਲ ਪਹੁੰਚ ਸਕੇ ਤੇ ਫਿਰ ਭੈਣੀ ਸਾਹਿਬ ਲਿੰਕ ਜੁੜਿਆ ਕਿ ਅਸੀਂ ਸੱਤੇ ਹੀ ਅਜੇ ਜਿੰਦੇ ਆ ਸਤਿਗੁਰ ਦੀ ਕਿਰਪਾ ਨਾਲ ਇਹ ਉਹ ਹੁਕਮ ਉਪਦੇਸ਼